ਫਰੀਦਾ ਇਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ ਅੱਜ ਫਰੀਦੇ ਕੁਜੜਾ ਸਹਿ ਕੋਹਾਂ ਥਿਓਮ ਫਰੀਦਾ ਇਨੀ ਨਿੱਕੀ ਜੰਗੀ ਹੈ ਜਾਂ ਕਹਿੰਦੇ ਨੇ ਆ ਜਿਹੜੀ ਲੱਤ ਹੈ ਨਾ ਮੋਟਾ ਹਿੱਸਾ ਉਤਲਾ ਲੱਤਾ ਇਹਨੂੰ ਜਾਂ ਕਹਿੰਦੇ ਨੇ ਪੱਟ ਜਿਹਨੂੰ ਆਪਾਂ ਕਹਿੰਦੇ ਆ ਨਿੱਕੀ ਜੰਗੀ ਹੁਣ ਤਾਂ ਸੁੱਕ ਗਿਆ ਨਾ ਆਪਣੀ ਗੱਲ ਕਰ ਆਪਣੇ ਗੱਲ ਕਰਦੇ ਮੈਂ ਨਾ ਤੁਰ ਕੇ ਹੀ ਪੈਦਲੇ ਦੁਨੀਆ ਗਾਤੀ ਥਲ ਡੂੰਗਰ ਪਵਿਓ ਥਲ ਉਚੇ ਨੇ ਮੈਂ ਥਾਂ ਉੱਤੇ ਬੈਠੋਏ ਸਾਰੇ ਕੋ ਮਿਲਿਆ ਬ ਥਲ ਡੂੰਗਰ ਥਲ ਰੇਤਾ ਡੂੰਗਾ ਥਾਂ ਨੀਵਾ ਖਟਾਂ ਉਚਾ ਨੀਵਾ ਟੱਬੇ ਟੋਏ ਕੁਬਲੇ ਸਾਰੇ ਮੈਂ ਇਹਨਾਂ ਨਾਲ ਪਰ ਅੱਜ ਫਰੀਦਾ ਜੜਾ ਸਹਿ ਹਾਂ ਕਿਉਂ ਅੱਜ ਮੈਨੂੰ ਖੋਜਾ ਵੀ ਸੋਏ ਕੋਹਾਂ ਤੇ ਦੂਰ ਲੱਗਦਾ ਥੋੜੀ ਜੀ ਦੂਰ ਪਿਆ ਜੀ ਔਖਾ ਉੱਠ ਕੇ ਚੱਕਣਾ ਇਹ ਤਾਂ ਕਹਿੰਦਾ ਬਾਹਰਲੇ ਸਰੀਰ ਦੀ ਗੱਲ ਬਾਹਰਲੇ ਸਰੀਰ ਦੀ ਪਰ ਗੱਲ ਇਹ ਕਹਿੰਦਾ ਵੀ ਜਿਹੜੀ ਮੇਰੀ ਸੁਰਤ ਹੈ ਪਹਿਲਾਂ ਦਾ ਕਦੇ ਆਕਾਸ਼ ਚੜਦੀ ਸੀ ਕਦੇ ਪਤਾਲ ਜਾਂਦੀ ਸੀ ਕਬੂ ਜਿਆਰਾ ਉਹ ਵੀ ਚੜਦਾ ਹੈ ਕਬੂ ਜਾਏ ਪਿਆਲੇ ਡੂੰਗਰ ਕਦੇ ਉੱਪਰ ਚੜਦੀ ਹੈ ਹੁਣ ਇਹ ਤਿਰਕੁੜੀ ਜੋ ਥੱਲੇ ਥੱਲਿਓਂ ਕੁੜੀ ਚ ਬਣੀ ਜਾਂਦੀ ਕੁਝਾ ਹੈ ਨਾ ਅਕਲ ਦਾ ਕੁਝਾ ਇੱਥੇ ਹੈ ਦਿਮਾਗ ਨੂੰ ਅਕਲ ਦਾ ਕੁਝਾ ਕਹਿੰਦੇ ਨੇ ਇਹ ਜਿਹੜਾ ਦਿਮਾਗ ਹੁੰਦਾ ਨਾ ਇਹਨੂੰ ਅਕਲ ਦਾ ਕੁਝਾ ਕਹਿੰਦੇ ਨੇ ਕਹਿੰਦੇ ਤੇਰੇ ਤੇਰਾ ਅਕਲ ਦਾ ਕੁਝਾ ਖਾਲੀ ਹੈ ਉਹ ਜਿਵੇਂ ਆਪਾਂ ਕਹਿੰਦੇ ਦਿਮਾਗ ਤੂੜੀ ਭਰੀ ਹੋਈ ਆ ਖਾਲੀ ਹੁੰਦਾ ਕਹਿੰਦਾ ਖਾਲੀ ਨਹੀਂ ਤੂੜੀ ਤਾਂ ਭਰੀ ਹੋਈ ਹੈ ਕਹਿੰਦਾ ਵੀ ਤੇਰਾ ਖਾਲੀ ਨਹੀਂ ਤੇਰੇ ਤੂੜੀ ਹੈਗੀ ਹੈ ਇਹ ਦਾ ਕੁਝ ਆ ਅਗਲੇ ਚ ਰਹਿੰਦੀ ਹੈ ਰੱਖਦੇ ਨੇ ਲੋਕ ਢਾਕੇ ਕੁਝਾ ਕੰਮ ਨਹੀਂ ਲੈਂਦੇ ਤੇ ਕਹਿੰਦਾ ਕੋਈ ਕਹਿੰਦਾ ਦਿਮਾਗ ਤੇ ਨਹੀਂ ਕੰਮ ਲੈਂਦਾ ਕੋਈ ਕਹਿੰਦਾ ਅਕਲ ਤੇ ਨਹੀਂ ਕੰਮ ਲੈਂਦਾ ਅਸਲ ਤਾਂ ਅਕਲ ਤੇ ਨਹੀਂ ਕੰਮ ਲੈਂਦਾ ਹੀ ਕਹਿਣਾ ਠੀਕ ਹੈ ਅਕਲ ਤੇ ਹੀ ਕੰਮ ਲੈਣਾ ਕੰਮ ਅਗਲੇ ਦੇ ਸਕਦੇ ਦਿਮਾਗ ਨੇ ਕੀ ਕੰਮ ਜਿਹਨੇ ਕੀ ਦੇਣਾ ਕੁਝੇ ਦੇ ਵਿੱਚ ਹੈ ਕੁਝੇ ਦੇ ਵਿੱਚ ਹੈ ਕੁਝੇ ਨੇ ਕੀ ਕੰਮ ਦੇਣਾ ਅਕਲ ਨਹੀਂ ਕੰਮ ਦੇਣਾ ਕੁਝੇ ਜੋ ਕੱਢ ਕੇ ਉਹਨੂੰ ਵਰਤੇ ਤਾਂ ਹੀ ਗੱਲ ਬਣਦੀ ਹਾਂਜੀ ਅੱਜ ਅੱਜ ਕਹਿੰਦਾ ਜਿਹੜਾ ਹਾਰਟ ਹਿਰਦੇ ਚੋਂ ਅਕਲ ਤੁਰਕੁੜੀ ਤੇ ਨਹੀਂ ਜਾਂਦੀ ਕਿਉਂ ਇਹ ਦੇਖ ਲਿਆ ਵੀ ਇਹਨੇ ਉਲਟਾ ਹੀ ਕੰਮ ਕਰਨਾ ਕੋਈ ਜੇ ਇਹਨੂੰ ਬਾਹਰ ਛੱਡਤਾ ਕੋਈ ਇਹ ਕਾਲੀ ਹੋ ਗਈ ਫੇਰ ਆਊਗੀ ਅਗੇ ਮਸਾ ਠੀਕ ਹੋਈ ਆ ਕੁਝ ਹੋਰ ਭਰਮ ਲਿਆਉ ਕਿਤੋਂ ਬਾਹਰੋਂ ਜੇ ਬਾਹਰ ਛੱਡਤੀ ਤਿਰਗੁੜੀ ਜੋ ਹੋਰ ਕੋਈ ਭਰਮ ਲਿਆਉ ਕਿ ਨਾ ਤੇ ਕੋਈ ਹੋਰ ਸੁਣਿਆ ਉਹ ਗੱਲ ਕਿਸੇ ਦੀ ਜੇ ਕਿਸੇ ਦੀ ਗੱਲ ਹੋਰ ਸੁਣ ਲਈ ਤਾਂ ਗੰਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਾਰੀ ਦੂਜੀ ਬਾਤ ਜੇ ਕੰਨ ਧਾਰ ਲਈ ਕਿਤੇ ਭਰਮ ਫੇਰ ਨਾ ਖੜਾ ਹੋ ਜਾਵੇ ਥੋੜਾ 100 ਕੋ ਤੇ ਦੂਰ ਲੱਗਦਾ ਹਿੰਮਤ ਨਹੀਂ ਵੀ ਮੈਂ ਦਿਮਾਗ ਤੱਕ ਵੀ ਸੁਰਤ ਨੂੰ ਲੈ ਜਾਵਾਂ ਲਜਾਣ ਚ ਵੀ ਮੁਸ਼ਕਲ ਮਹਿਸੂਸ ਹੁੰਦੀ ਹੈ